ਬਿਨ ਦੇਹ ਨਮਾਣੀ ਦੇਹ ਨਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਸੱਚੀ ਲਵੇ ਬੰਦੇ ਨੂੰ ਦੇਹ ਜਿਹੜੀ ਉਹ ਹੈ ਦੇਹ ਬਾਹਰਲੇ ਬਾਹਲਾ ਸ਼ਰੀਰ ਦੇ ਨਹੀਂ ਹੁੰਦੀ ਦੇਹ ਦਲੇ ਸ਼ਰੀਰ ਨੂੰ ਕਿਹਾ ਹੈ ਬਾਹਰਲੀ ਵਿਦੇਹ ਹੈ ਵਿਦੇਹ ਵਿਦੇਹੀ ਵਿਦਸੁਦ ਵਾਲੀ ਦੇਹੀ ਇਹ ਜਿਹੜੀ ਦੇਹੀ ਹੈ ਨਹੀਂ ਸਾਧੂ ਦੇਹੀ ਲੱਗਦੀ ਹੈ ਇਹ ਨਹੀਂ ਦੇਹੀ ਇਹਦਾ ਆਧਾਰ ਬਣਦਾ ਹੈ ਸਰਫਸੀ ਅੰਦਰਲੀ ਦੇਹੀ ਗੁਪਤ ਨੇ ਪ੍ਰਗਟ ਦੇਹੀ ਦਾ ਆਧਾਰ ਬਣਾਇਆ ਹੈ ਇਹਦੇ ਉੱਤੇ ਬੈਠੀ ਹੈ ਜਿਵੇਂ ਬਰਸ਼ ਤੇ ਪੰਛੀ ਬਹਿ ਜਾਂਦਾ ਇਹ ਤਾਂ ਪੰਛੀ ਜਿਹੜਾ ਹੈਗਾ ਅੰਦਰਲੀ ਦੇਹੀ ਪੰਛੀ ਹੈ ਬਰਸ਼ ਤੇ ਬੈਠਾ ਤਾਂ ਵਿਰਸ਼ਾ ਹੈ ਮਾਇਆ ਦਾ ਇਹਦੇ ਤੇ ਪੰਛੀ ਬੈਠਾ ਵਿੱਚ ਪੰਛੀ ਬਸੇ ਵਿਚਾਰਾ ਆੜ ਮਾਸ ਨਾੜੀ ਕੋ ਪਿੰਜਰ ਪੰਛੀ ਬਸੇ ਬਸੇ ਵਿਚਾਰਾ ਤੇ ਪੰਛੀ ਬਸਦਾ ਜਿਹੜੀ ਦੇਹੀ ਹੈ ਜਦੋਂ ਦਿਵਾਣੀ ਹੋ ਜਾਂਦੀ ਹੈ ਨਾ ਬੋੜ ਛੱਡ ਦਿੰਦੀ ਹੈ ਦਿਵਾਣੀ ਮਤਲਬ ਮਾਨ ਤਾ ਸਾਚੀ ਦੇ ਬਣਦੇ ਦੇ ਨਮਾਣੀ ਵਾਣੀ ਹੋਊ ਤਾਂ ਹੀ ਜੇ ਮਾਨ ਛੱਡੂ ਅਹੰਕਾਰ ਛੱਡੂ ਫਿਰ ਉਹਨੂੰ ਸਾਚੀ ਲਿਵਤੇ ਬਿਨਾਂ ਕੋਈ ਆਧਾਰ ਨਹੀਂ ਰਹਿ ਜਾਂਦਾ ਜਦ ਨਵਾਣੀ ਜਿੰਨਾ ਚਿਰ ਸਰੀਰ ਦੇ ਉੱਤੇ ਬੈਠਾ ਤਾਂ ਮਾਨ ਰਹੂਗਾ ਸਰੀਰ ਦਾ ਹੀ ਮਾਨ ਰਹੂ ਇਹ ਜਿਹੜਾ ਪਿੰਡ ਹੈ ਇੱਕ ਪਦ ਹੈ ਪਦ ਪਦਵੀ ਹੈ ਦੇਹੀ ਬਲੀਕ ਪਦਵੀ ਹੈ ਵਿਰਤਕ ਪਿੰਡ ਪਦ ਮਦ ਨਾਹਿਨ ਗਰਭ ਦੇ ਵਿੱਚ ਇਹਦਾ ਜੋ ਹੰਕਾਰ ਨਹੀਂ ਸੀ ਗਰਭ 'ਚ ਕਿਹੜਾ ਤੁਰਦਾ ਫਿਰਦਾ ਸੀ ਇਹ ਕੁਝ ਕਰ ਸਕਦਾ ਸੀ ਸਰੀਰ ਨੂੰ ਜਦ ਤੁਰਨ ਫਿਰਨ ਲੱਗ ਗਿਆ ਸਰੀਰ ਨੂੰ ਕੁਝ ਕਰਨ ਲੱਗ ਗਿਆ ਫਿਰ ਇਹਦਾ ਹੰਕਾਰ ਹੋ ਗਿਆ ਜਦੋਂ ਸਰੀਰ ਦਾ ਹੰਕਾਰ ਛੁੱਟ ਜਾਂਦਾ ਹੈ ਤੇਰ ਕੁੜੀਆਂ ਛੁੱਟ ਜਾਂਦੀ ਹੈ ਛੁੱਟਦੀ ਕਾਦਾ ਵੀ ਇਹ ਨਾਸਵੰਤ ਹੈ ਸਰੀਰ ਦੇ ਇੱਕ ਦਿਨ ਖਤਮ ਹੋਣਾ ਫਿਰ ਮੇਰਾ ਆਧਾਰ ਕੀ ਹੋਊਗਾ ਫਿਰ ਮੈਂ ਕੀ ਕਰੂੰਗਾ ਇਹ ਦਰਖਤ ਤਾਂ ਕਟਿਆ ਜਾਣਾ ਫਿਰ ਮੈਂ ਕੀ ਕਰੂੰਗਾ ਦਰਖਤ ਤੇ ਖੜੇ ਖੜੇ ਹੋਰ ਕੋਈ ਐਸੀ ਚੀਜ਼ ਦਾ ਆਧਾਰ ਬਣਾ ਲਈਏ ਜਿਹਦੀ ਉਮਰ ਮੇਰੇ ਜਿਹੀ ਹੋਵੇ ਲਿਵ ਜਿਹੜੀ ਹੈਗੀ ਆ ਲਿਵ ਆਪਣੇ ਮੂਲ ਨਾਲ ਲੱਗਣੀ ਹੈ ਧਿਆਨ ਕਿਹਦੇ ਨਾਲ ਜੋੜਨਾ ਆਪਣੇ ਮੂਲ ਨਾਲ ਆਪਣੇ ਮੂਲ ਨਾਲ ਜਿਹਦੇ ਵਿੱਚ ਚੀਜ਼ ਪੈਦਾ ਹੋਈ ਹੈ ਇਹ ਪ੍ਰਾਤਮਾ ਨੂੰ ਆਤਮਾ ਪ੍ਰਾਤਮਾ ਇੱਕੋ ਕਰੇ ਇੱਕ ਇੱਕੇ ਨੇ ਪ੍ਰਾਤਮਾ ਨੂੰ ਆਪਣੇ ਮੂਲ ਨਾਲ ਹੁਣ ਤੇ ਆਪਣੇ ਅੰਤਰ ਧਿਆਨ ਹੋਇਆ ਰਹਿਣਾ ਹੀ ਲੈਵੇ ਆਪਣੇ ਗਰਵਾਲ ਦੇ ਵਿੱਚ ਝਾਕਦੇ ਰਹਿਣਾ ਹੀ ਲੈਵੇ ਲਿਖ ਕੇ ਸਣਾ ਨਹੀਂ ਲੋੜੀ ਆਤਮ ਧਿਆਨ ਲਵੇ ਆਪਣੇ ਦਿਵਾਨ ਦੇ ਵਿੱਚ ਝਾਕਣਾ ਲਵੇ ਮੇਰੇ ਅੰਦਰ ਕੀ ਕਮੀਆਂ ਲਵੇ ਮੇਰਾ ਮਨ ਕਿਉਂ ਨਹੀਂ ਬਦਲਾ ਗੁਰਬਾਣੀ ਨੂੰ ਲਵੇ ਆਪਣੇ ਮਨ ਨੂੰ ਬਣਾਉਂਦੇ ਰਹਿਣਾ ਇਹ ਧਿਆਨ ਹੈ ਨਾ ਲਬਲਬ ਧਿਆਨ ਬੰਦਾ ਧਿਆਨ ਰੱਖਣਾ ਹਰ ਵਕਤ ਜਦੋਂ ਨੂੰ ਲਵੇ ਸੱਚੀ ਲਵੇ ਬਨ ਦੇਦ ਹੋਣੀ ਇਹ ਲਵੇ ਮਨ ਵੀ ਜੋ ਸਰੂਪ ਹੈ ਲਿਵ ਵੀ ਜੋ ਬੁੱਧੀ ਵੀ ਜੋ ਸਰੂਪ ਹੈ ਜਦ ਆਤਮਾ ਔਰ ਪ੍ਰਾਤਮਾ ਇੱਕ ਦੂਜੇ ਨੂੰ ਦੇ ਨਾਲ ਜੁੜਦੇ ਨੇ ਪ੍ਰਾਤਮਾ ਤਾਂ ਪਹਿਲਾਂ ਹੀ ਆਤਮਾ ਨਾਲ ਜੁੜਿਆ ਹੋਈ ਗੱਲ ਲਿਵ ਸੱਚੀ ਹੋਈ ਹੈ ਅੰਦਰ ਲਈ ਦੀ ਗੱਲ ਸੱਚੀ ਹੋਈ ਹੈ ਸਰੀਰ ਨੂੰ ਨਹੀਂ ਦੇਖਦਾ ਉਹ ਆਤਮਾ ਨੂੰ ਦੇਖਦਾ ਆਤਮਾ ਨੂੰ ਟੈਕਸ਼ਨ ਦੇ ਰਿਹਾ ਸਰੀਰ ਨੂੰ ਟੈਕਸ਼ਨ ਕੌਣ ਦੇ ਰਿਹਾ ਜੀਵਤ ਦੇ ਰਹੀ ਅਸੀਂ ਦੇ ਰਿਹਾ ਸਰੀਰ ਨਾਲ ਸਾਡਾ ਸਬੰਧ ਹੈ ਉਹਦਾ ਸਰੀਰ ਨਾਲ ਕੋਈ ਸਬੰਧ ਨਹੀਂ ਉਹਦਾ ਸਿਰ ਸਾਹ ਲੈਣ ਦੇ ਹੁੰਦਾ ਹੋਰ ਕੁਝ ਨਹੀਂ ਸੱਚੀ ਲਿਵੇ ਬਨ ਦੇ ਡਵਾੜੀ ਸਾਡੇ ਲਿਵ ਦੇ ਨਾਲ ਲਿਵ ਲੱਗੇ ਸ਼ਰੀਰ ਝੁੱਠੀ ਲਿਵੇ ਵਾਇਆ ਨਾਲ ਸੰਸਾਰ ਨਾਲ ਕਬ ਕਾਜ ਨਾਲ ਲਿਵੇ ਧਿਆਨ ਇਹ ਝੁੱਠੀ ਲਿਵੇ ਸੱਚੀ ਲਿਵ ਔਰ ਸੱਚੀ ਪ੍ਰੀਤ ਕੋਈ ਗੱਲ ਨਹੀਂ ਲੇਵੇ ਪ੍ਰੀਤ ਬਣ ਜਾਂਦੀ ਹੈ ਲੇਵੇ ਪ੍ਰੀਤ ਚ ਬਦਲ ਜਾਂਦੀ ਹੈ ਦੇਨ ਮਾਨੀ ਲੇਵੇ ਬਾਜੋਂ ਵਿਚਾਰੀਆ ਜਦ ਦੇਨ ਬੋਲੀ ਹੁੰਦੀ ਹੈ ਲੇਵੇ ਬਾਜੋ ਕਿਆ ਕਰੇ ਵਿਚਾਰੀਆ ਜੇ ਲਿਵਣਾ ਹੋਵੇ ਫੇਰ ਇਹ ਕਿਤੇ ਆਸਰਾ ਨਾ ਲਵੇ ਇੱਕ ਥਾਂ ਦੇ ਪੰਛੀ ਉੱਡ ਗਿਆ ਦੂਏ ਥਾਂ ਆਸਰਾ ਲੈਣਾ ਪਊਗਾ ਆਕਾਸ਼ ਕਰਨਾ ਚਿਰ ਉਡੂਗਾ ਆਕਾਸ਼ ਕਰਨਾ ਚਿਰ ਉਡੂਗਾ ਬੈਠਣਾ ਪਊਗਾ ਹੀ ਪਊਗਾ ਇੱਕ ਆਸਰਾ ਚਾਹੀਦਾ ਦੂਆ ਆਸਰਾ ਛੱਡਿਆ ਜਾ ਸਕਦਾ ਜਿਵੇਂ ਕਿਸ਼ਤੀ ਲੈ ਕੇ ਸਮੁੰਦਰ ਦੇ ਵਿੱਚ ਜਹਾਜ਼ ਵੱਡੇ ਦੇ ਡੇੜੇ ਕਿਸ਼ਤੀ ਛੱਡਦੀ ਵੱਡਾ ਜਹਾਜ਼ ਫੜ ਲਿਆ ਇੱਕ ਚੀ ਛੱਡਦੀ ਆਸਰਾ ਦੂਆ ਆਸਰਾ ਫੜ ਲਿਆ ਸਰੀਰ ਦਾ ਆਸਰਾ ਛੱਡਤਾ ਨਾਮ ਦਾ ਆਸਰਾ ਅੰਤਰਾਤਮਾ ਦੀ ਆਵਾਜ਼ ਫੜ ਲਈ ਨਾਮ ਕੀ ਅੰਤਰਾਤਮਾ ਦੀ ਆਵਾਜ਼ ਅੰਤਰੋਜੇ ਦੀ ਆਵਾਜ਼ ਆਉਣੀ ਤੁਰਕੀ ਬੋਲੀ ਉਹ ਫੜ ਲਈ ਦੇ ਨਮਾਣੀ ਲਿਵੇ ਬਾਜੂ ਕਿਆ ਕਰੇ ਵਿਚਾਰੀਏ ਜੇ ਲਿਵ ਨਾ ਰਵੇ ਫਿਰ ਕੀ ਕਰੇ ਸਵਾਲ ਹੁਣ ਕਰਨਾ ਕੀ ਹੈ ਕਬ ਕੀ ਹੈ ਕਬ ਹੈ ਲਿਵ ਲਾਉਣਾ ਲਿਵ ਲਾਈ ਰੱਖਣਾ ਇਹ ਵੀ ਕਬ ਲਿਵ ਲਾਈ ਰੱਖਣਾ ਕਬ ਲਿਵ ਲਾਈ ਰੱਖਣਾ ਜੋ ਮਿਲਦਾ ਉਥੋਂ ਉਹਨੂੰ ਪ੍ਰਾਪਤ ਕਰ ਲਓ ਜੋ ਗਿਆਨ ਮਿਲਦਾ ਪ੍ਰਾਪਤ ਕਰ ਲਓ ਜੋ ਸੋਝੀ ਮਿਲਦੀ ਹੈ ਪ੍ਰਾਪਤ ਕਰ ਲਓ ਤੁਧ ਬਾੜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਹੈ ਬਨਵਾਰੀਆ ਤੇ ਤੋਂ ਬਿਨਾਂ ਕੋਈ ਸਮਰੱਥ ਨਹੀਂ ਹੈ ਦੁਨੀਆ ਦੇ ਵਿੱਚ ਹੋਰ ਦੁਨੀਆ 'ਚ ਜਿਹਨੇ ਵੀ ਜਨਮ ਲਿਆ ਉਹ ਮਾਇਆ ਧਾਰੀ ਹੈ ਉਹਦੇ 'ਚ ਕੋਈ ਸਮਰੱਥ ਉਹ ਤਾਂ ਆਪ ਲੈ ਵਿਭਾਲਦਾ ਹੈ ਦੇ ਤਾਰੀ ਕੋਈ ਵੀ ਹੈ ਕੋਈ ਜਿਹੀ ਦੇ ਐਵੇਂ ਥੋੜਾ ਥੋੜਾ ਹੀ ਫਰਕ ਹੁੰਦਾ ਪੜਦੇ ਨੇ ਇੱਕ ਅੱਜ ਪੰਜਵੀਂ ਦਾਖਲ ਹੋਇਆ ਛੇਵੀਂ ਚ ਦਾਖਲ ਹੋਇਆ ਇੱਕ 10ਵੀਂ ਦੇ ਵਿੱਚ ਆ 4 ਸਾਲ ਹੋ ਵੀ ਹੋ ਜਾਈ ਹੋ ਜੂਗਾ ਪੰਜ ਚਾਰ ਸਾਲ ਦਾ ਇੰਦਾ ਪਿੱਛੇ ਲੋ ਉਹਦੇ ਨਾਲ ਪਹਿਲਾਂ ਵੀ ਤਾਂ ਪਾਸ ਹੋ ਕੇ ਨਿਕਲੇ ਨਹੀਂ ਰਾਜ ਦਾ ਸੀ ਉਹਦੇ ਨਾਲ ਪਹਿਲਾਂ ਨਹੀਂ ਪਾਸ ਹੋ ਕੇ ਨਿਕਲੇ ਉਹ ਇਦਾਂ ਹੀ ਚੱਲਦਾ ਰਹਿੰਦਾ ਇਹ ਤਾਂ ਇੱਥੇ ਕੋਈ ਬੜਾ ਛੋਟਾ ਨਹੀਂ ਹੁੰਦਾ ਇੱਕ ਦਾਣਾ ਕੱਚਾ ਇੱਕ ਪੱਕਾ ਇੱਕ ਬੂਟਾ ਛੋਟਾ ਅੱਜ ਇੱਕ ਵੱਡਾ ਉਹ ਵੀ ਹੋ ਜਾਓ ਉਹ ਸਭਾ ਪਾ ਕੇ ਪਰ ਹੈ ਤਾਂ ਉਹ ਵੀ ਉਹੀ ਰੋ ਇੱਕ ਦੂਏ ਦਾ ਆਸਰਾ ਬਾਹਰੋਂ ਨਹੀਂ ਹੋ ਸਕਦਾ ਆਸਰਾ ਜਿਹੜਾ ਬਣਨਾ ਅੰਦਰੋਂ ਹੀ ਬਣਨਾ ਲਿਵ ਦਾ ਹੀ ਆਸਰਾ ਬਣਨਾ ਲਿਵ ਆਪਣੀ ਦਾ ਆਸਰਾ ਬਣਨਾ ਹਾਂ ਦੂਆ ਤੁਹਾਨੂੰ ਕਹਿ ਸਕਦਾ ਵੀ ਅੰਦਰ ਜੁੜ ਜਾ ਭਾਈ ਬਾਹਰ ਬਾਹਰ ਨਹੀਂ ਜੁੜੀ ਹੁੰਦਾ ਐਡੀ ਗੱਲ ਕਹਿ ਸਕਦਾ ਜੋ ਮੰਨ ਲਵੇ ਸਮਝਾਏ ਸਕਦਾ ਬਾਹਰੋਂ ਕੋਈ ਗੱਲ ਪੁੱਠੇ ਰਾਹ ਜਾਂਦੇ ਨੂੰ ਸਿੱਧੇ ਰਾਹ ਪਾ ਸਕਦਾ ਪੁੱਠੇ ਰਾਹ ਜਾਂਦੇ ਨੂੰ ਸਿੱਧੇ ਰਾਹ ਪਾ ਸਕਦਾ ਸੱਚੀ ਮੰਤ ਦੀ ਸਿੱਖਿਆ ਦੇ ਸਕਦਾ ਪਰ ਜੇ ਲਵੇ ਤਾਂ ਜੇ ਨਾ ਲਵੇ ਭਗਤਾਂ ਨੇ ਸਿੱਖਿਆ ਦਿੱਤੀ ਹੈ ਕਿ ਨੇ ਲੈ ਲਈ ਸਿੱਖਿਆ ਦਿੱਤੀ ਵੀ ਨਹੀਂ ਜਾ ਸਕਦੀ ਅਸਲ ਦੇ ਵਿੱਚ ਅਸੀਂ ਦਿੱਤੀ ਕਹਿੰਦੇ ਹਾਂ ਦੱਸੀ ਜਾ ਸਕਦੀ ਹੈ ਦੇਣਾ ਤਾਂ ਯਕੀਨ ਨਾਲ ਦੇਣ ਯਕਤ ਕਰ ਦੇਣ ਇਹਦਾ ਯਕੀਨ ਨਹੀਂ ਲੱਗਦਾ ਹੈਗਾ ਅਸੀਂ ਦੱਸੀ ਨੂੰ ਦਿੱਤੀ ਅਗਰ ਨਾਮ ਲੈ ਕੇ ਆਏ ਅਸਲ 'ਚ ਨਾਮ ਦੱਸਿਆ ਉਹਨੇ ਲੈ ਕੇ ਕਿੱਥੇ ਆਏ ਉਹ ਲੈਣ ਨੂੰ ਦੱਸਣ ਨੂੰ ਲੈਣਾ ਕਹਿੰਦਾ ਤੇ ਸਿੱਖਿਆ ਦੱਸੀ ਹੈ ਦਿੱਤੀ ਨਹੀਂ ਹੈ ਜੋ ਲੈ ਲਵੇ ਤਾਂ ਉਹਨੂੰ ਮਿਲ ਗਈ ਜੇ ਨਾ ਲਵੇ ਦੱਸ ਸਕਦਾ ਦੇ ਨਹੀਂ ਸਕਦਾ ਨਾਮ ਦੱਸਿਆ ਜਾ ਸਕਦਾ ਹੈ ਵਿਆਖਿਆ ਕੀਤੀ ਜਾ ਸਕਦੀ ਹੈ ਸਮਝਾਇਆ ਜਾ ਸਕਦਾ ਹੈ ਨਾਮ ਦਾ ਉਪਦੇਸ਼ ਕੀਤਾ ਜਾ ਸਕਦਾ ਹੈ ਦਿੱਤਾ ਨਹੀਂ ਜਾ ਸਕਦਾ ਉਹ ਦੇਣਾ ਕੁਝ ਹੋਰ ਚੀਜ਼ ਹੈ ਦੱਸ ਕੁਝ ਹੋਰ ਚੀਜ਼ ਹੈ ਤੁਦ ਬਾਦ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀ ਹੈ ਬਨਵਾਰੀਆ ਤੇਰੇ ਬਾਦ ਸਮਰੱਥ ਨਹੀਂ ਕੋਈ ਹੈ ਸਮਰੱਥ ਤੋ ਹੀ ਹੈ ਇਹ ਕੌਣ ਹੈ ਬਨਵਾਰੀ ਕੌਣ ਹੈ ਪ੍ਰਾਤਮਾ ਤੂੰ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਇਸ ਨੂੰ ਹੋਰ ਕਿਤੇ ਥਾਉ ਨਹੀਂ ਛੱਡੇ ਤੋਂ ਬਾਅਦ ਜੇ ਸਰੀਰ ਤਰਪੜੀ ਆ ਹੋਰ ਕਿ ਜ਼ਿਆਦਾ ਕਿਤੇ ਨਹੀਂ ਜੋੜੂ ਆਪੇ ਤੇਰੇ ਚੱਲਦੇ ਨੇ ਜੋੜੂ ਆਪਣੇ ਮੂਲ ਨਾਲ ਜੋੜਨਾ ਹੋਰ ਕਿਤੇ ਜੁੜਦੂ ਇਸ ਨੂੰ ਹੋਰ ਸੌ ਹੀ ਸ਼ਬਦ ਲਾਗ ਸਵਾਰੀਆ ਸ਼ਬਦ ਲਾਗ ਕੇ ਅੰਤਰਾਤਮ ਦੀ ਆਵਾਜ਼ ਨਾਲ ਜੁੜ ਕੇ ਹੀ ਇਹਦਾ ਅੱਗਾ ਸੌਣਾ ਅੱਗੇ ਇਹਦਾ ਅੱਗਾ ਸੌਣਾ ਜਿਹੜਾ ਇਹਦਾ ਵਿਗੜਿਆ ਹੋਇਆ ਕੰਮ ਉਸ ਸਤਗੁਰ ਤੋਂ ਬਰੇ ਕਾਜ ਤੇਰੇ ਉਪਦੇਸ਼ ਨਾਲੇ ਕੰਮ ਬਣਨਾ ਪਰ ਉਹਦੇ ਉਪਦੇਸ਼ ਦਾ ਤਾਂ ਵਿਰੋਧ ਕਰਦਾ ਰਿਹਾ ਹੁਣ ਸਹੀ ਆ ਸਿਆਪਾ ਸੀ ਉਹਦੇ ਉਪਦੇਸ਼ ਦਾ ਵਿਰੋਧ ਕਰਦਾ ਰਿਹਾ ਜਦ ਅਕਲ ਆ ਗਈ ਸਮਝ ਆ ਗਈ ਫੇਰ ਇਹ ਗੱਲ ਕਹਿ ਰਿਹਾ ਸ਼ਬਦ ਲਾਗ ਸਵਾਜ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਕਹੇ ਨਾਨਕ ਲੈਵੇ ਬਾਜੋ ਕਿਆ ਵਿਚ ਕਰੇ ਵਿਚਾਰੀ ਇਹ ਵਿਚਾਰੀ ਜਿਹੜੀ ਹੈ ਨਾ ਆਤਮਾ ਕੁਝ ਨਹੀਂ ਕਰ ਸਕਦੀ ਲਿਵਤੇ ਬਿਨੋ ਬਾਹਰ ਸ਼ਰੀਰ ਨਾਲ ਕੁਝ ਨਹੀਂ ਕਰ ਸਕਦੀ ਲਿਵ ਨਾਲ ਤਾਏ ਦੀ ਮੁਕਤੀ ਹੋ ਜੂ ਇਹ ਬਾਹਰ ਤਾਰਾ ਹੋ ਜੂ ਭਵ ਸਾਦਾ ਜੋ ਛੁੱਟ ਜੂ ਸ਼ਬਦ ਨਾਲ ਹੋਰੇ ਆਪਣੇ ਕਿਸੇ ਜਤਨ ਤੋਂ ਛੁਟਕਾਰਾ ਨਹੀਂ ਹੋ ਸਕਦਾ ਤੇਰੇ ਨਾਲ ਜੁੜ ਕੇ ਛੁਟਕਾਰਾ ਤੇਰੇ ਉਪਦੇਸ਼ ਨਾਲ ਜੁੜ ਕੇ ਸਿਪਦਾਰ ਹੈ ਉਪਦੇਸ਼ ਨਾਲ ਹੁਣ ਸੇ ਜੁੜਿਆ ਨਹੀਂ ਸੀ ਉਪਦੇਸ਼ ਨੂੰ ਮੰਨਦੇ ਰਹੀ ਸੀ ਬਸ ਗੱਲ ਇਹ ਸਾਨੂੰ ਗੁਰਬਾਣੀ ਨੂੰ ਅਸੀਂ ਕਿਹੜਾ ਮੰਨਦੇ ਹਾਂ ਕੀ ਹੈ ਜਿਹੜਾ ਮੰਨਣ ਨਹੀਂ ਦਿੰਦਾ ਸਭ ਤੋਂ ਪਹਿਲੀ ਚੀਜ਼ ਲੋਭ ਹੈ ਜਿਹੜਾ ਮੰਨਣ ਨਹੀਂ ਦਿੰਦਾ ਲੋਭ ਦੇ ਜਿਹੜਾ ਸੰਤਰਾ ਉਹਨੇ ਅਸੀਂ ਲੋਭ ਵੱਡਾ ਡੱਕਾ ਸਭ ਤੋਂ ਜ਼ਿਆਦਾ ਮਾਇਆ ਮਾਇਆ ਤੋਂ ਪੈਦਾ ਹੁੰਦਾ ਲੋਭ ਮਾਇਆ ਦਾ ਲੋਭ ਹੁੰਦਾ ਮਾਇਆ ਡੱਕਾ ਲੋਭ ਹੈ ਫਿਰ ਉਹ ਹੈ ਫਿਰ ਹੰਕਾਰ ਲੋਭ ਕਰਕੇ ਕੰਮ ਨੇ ਇੱਛਾ ਕਾਰ ਦਾ ਆਖਰੀ ਚੀਜ਼ ਹੈ ਕਾਤਾ ਸਰਦਾਰ ਹੈ ਸਾਰੇ ਵਿਰੋਧ ਕਰਾ ਰਿਹਾ ਹੈ ਕਾਹਦੇ ਦਾ ਵਿਰੋਧ ਕਰਾ ਰਿਹਾ ਲੋਕ ਦਾ ਉਹ ਤਾਂ ਇਹਨਾਂ ਦੀ ਸਾਰਿਆਂ ਦੀ ਸ਼ਕਤੀ ਹੈ ਲੋਕ